ਰੱਬ ਕੋਲੋਂ ਡਰ ਸੱਜਣਾ 84 ਵਾਲੇ ਸੰਘਰਸ਼ ਦੌਰਾਨ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਕੰਵਰ ਅਜੀਤ ਸਿੰਘ ਕਰਮਕਾਂਡ ਪਾਖੰਡ ਝੂਠ ਦੀ ਅਲੰਬਰਦਾਰੀ ਕਰਦਾ ਹੋਇਆ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਨਹੀਂ ਮੰਨਦਾ ਕਿਉਂਕਿ ਈਰਖਾ ਦੀ ਅੱਗ ਵਿੱਚ ਮੱਚ ਰਿਹਾ ਹੈ ਇਸ ਨੂੰ ਪੁੱਛੋ ਕਿ 16000 ਸਾਧ ਸੰਤ ਅਤੇ ਦੇਹਧਾਰੀ ਦੰਬੀਆਂ ਦੀ ਕੀ ਪ੍ਰਤੀਕਿਰਿਆ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 100 ਪਹਿਲਾਂ ਤਾਂ ਮੈਂ ਸਵਰਾ ਨੂੰ ਪੁੱਛਦਾ ਹਾਂ ਕਿ ਸ਼ਹੀਦ ਮੰਨਣ ਤੋਂ ਇਨਕਾਰੀ ਹੋਣ ਬਾਰੇ ਕਿੱਥੇ ਲਿਖਿਆ ਹੈ ਤੇ ਕਿਹੜੀ ਕਿਤਾਬ ਵਿੱਚ ਤੇ ਕਿਸ ਪੰਨੇ ਉੱਪਰ ਲਿਖਿਆ ਹੈ ਸਬੂਤ ਪੇਸ਼ ਕਰੇ ਦੂਸਰੀ ਗੱਲ ਸਰਦਾਰ ਜਸਵੰਤ ਸਿੰਘ ਖਾਲੜਾ ਕਿਹੜੇ ਮਿਸ਼ਨਰੀ ਕਾਲ ਵਿੱਚ ਪੜਿਆ ਸੀ ਇਸ ਦਾ ਸਬੂਤ ਪੇਸ਼ ਕਰੇ ਫਿਰ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਬਣਾਏ ਹਿਊਮਨ ਰਾਈਟਸ ਵਿੰਗ ਦਾ ਪ੍ਰਧਾਨ ਸੀ ਜਿਸ ਨੂੰ ਇਹ ਅਤੇ ਇਸ ਇੰਦਰ ਸਿੰਘ ਘੱਗਾ ਵਰਗੇ ਨਿਰਣੇ ਕਾਲਜ 100 ਗਾਲ ਕੱਢ ਕੇ ਪਾਣੀ ਪੀਂਦੇ ਹਨ ਸਭ ਤੋਂ ਵੱਡੀ ਗੱਲ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪੁਲਿਸ ਵੱਲੋਂ ਨਿਰਦੋਸ਼ ਮੁੰਡਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਨ ਦੀ ਖੋਜ ਕਰਕੇ ਤੱਤ ਕੱਢੇ ਸੀ ਕਿ 20000 ਜਵਾਨ ਲੜਕੇ ਇਸ ਦਾ ਸ਼ਿਕਾਰ ਬਣੇ ਸਭ ਤੋਂ ਵੱਧ ਕਹਿਰ ਪੰਜਾਬ ਪੁਲਿਸ ਦਾ ਤਰਨਤਾਰਨ ਜ਼ਿਲ੍ਹੇ ਵਿੱਚ ਟੁੱਟਾ ਇੱਥੋਂ ਤੱਕ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਮੰਨਿਆ ਕਿ 700 ਸਿੱਖ ਨੌਜਵਾਨ ਕੇਵਲ ਤਰਨਤਾਰਨ ਦੇ ਇਲਾਕੇ ਵਿੱਚ ਮਾਰੇ ਗਏ ਜਿੱਥੇ ਸਭਰਾ ਪੁਲਿਸ ਵਿੱਚ ਨੌਕਰੀ ਕਰਦਾ ਸੀ ਇਸ ਨੇ ਉੱਥੇ ਬਗਾਵਤ ਕਿਉਂ ਨਾ ਕੀਤੀ ਅਤੇ ਇਸ ਦੀਆਂ ਅੱਖਾਂ ਸਾਹਮਣੇ ਹੀ ਪੁਲਿਸ ਅਫਸਰਾਂ ਨੇ ਤਸੀਹੇ ਦੇ ਕੇ ਭਾਈ ਖਾਲੜਾ ਨੂੰ ਸ਼ਹੀਦ ਕੀਤਾ ਅਤੇ ਉਹਨਾਂ ਅਫਸਰਾਂ ਨੂੰ ਹੀ ਧਰਤੀ ਤੇ ਜ਼ੋਰ ਦੀ ਅੱਡੀ ਮਾਰ ਕੇ ਸਲੂਟ ਮਾਰਦਾ ਰਿਹਾ ਸਿਪਾਹੀ ਕੁਲਦੀਪ ਸਿੰਘ ਜਿਸ ਨੇ ਹਿੰਮਤ ਕਰਕੇ ਸਾਰੇ ਝੂਠ ਦੇ ਪਰਦੇ ਫਾਸ਼ ਕਰਦੇ ਹੋਏ ਗਵਾਹੀ ਦਿੱਤੀ ਸੀ ਕਿ ਕਿਸ ਤਰ੍ਹਾਂ ਤਸੀਹੇ ਦੇ ਕੇ ਖਾਲੜਾ ਨੂੰ ਸ਼ਹੀਦ ਕੀਤਾ ਉਹ ਵੀ ਇਸ ਦੇ ਨਾਲ ਦਾ ਹੀ ਸਿਪਾਹੀ ਸੀ ਫਿਰ ਇਸ ਦੀ ਜ਼ਮੀਰ ਕਿਉਂ ਮਰ ਗਈ ਕਿਉਂ ਨਾ ਬੋਲਿਆ ਕਿਉਂ ਨਾ ਚੁਸਕਿਆ ਅਤੇ ਉੱਥੇ ਹੀ ਮਹਿਕਮੇ ਤੋਂ ਰਿਟਾਇਰ ਹੋ ਕੇ ਹੁਣ ਪੈਨਸ਼ਨ ਖਾ ਰਿਹਾ ਹੈ ਪਰ ਦੋਸ਼ ਮੇਰੇ ਤੇ ਲਗਾ ਰਿਹਾ ਹੈ ਕਿ ਮੈਂ ਭਾਈ ਖਾਲੜਾ ਨੂੰ ਸ਼ਹੀਦ ਨਹੀਂ ਮੰਨਦਾ ਕਿਉਂਕਿ ਅੰਮ੍ਰਿਤਸਰ ਦੇ ਕਾਮਰੇਡਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਿੱਖ ਖਾੜਕਾਂ ਨੂੰ ਖਤਮ ਕਰਨ ਲਈ ਆਪਣੀ ਇੱਕ ਫੋਰਸ ਬਣਾਈ ਹੋਈ ਸੀ ਅਤੇ ਹਥਿਆਰ ਵੀ ਇੱਕ ਤੋਂ ਮਿਲੇ ਹੋਏ ਸਨ ਇਸ ਲਈ ਸਭਰਾ ਆਪਣੇ ਭਰਾਵਾਂ ਦੇ ਬਰਖਲਾਫ ਕਿਵੇਂ ਬੋਲੇ ਹੋਰ ਅਸੀਂ ਕੁਝ ਨਹੀਂ ਕਹਿ ਸਕਦੇ ਬਸ ਇਹੀ ਕਹਾਂਗੇ ਕਿ ਕੁਝ ਸ਼ਰਮ ਕਰੋ ਟਕਸਾਲ ਦੇ ਬੰਦਿਆਂ ਨੇ ਅਤੇ ਅਖੰਡ ਕੀਰਤਨ ਜਥੇ ਦੇ ਬੰਦਿਆਂ ਨੇ ਤੇ ਹੋਰ ਗੁਰੂ ਕੇ ਪਿਆਰਿਆਂ ਨੇ ਤਾਂ ਖਾੜਕੂ ਲਹਿਰ ਵਿੱਚ ਪੰਥ ਦੇ ਨਾਂ ਨਾਂ ਤੇ ਚੱਡੇ ਪੜਵਾਏ ਘੋਟਨੇ ਲਵਾਏ ਪੁੱਠੇ ਲਟਕੇ ਬਿਜਲੀ ਦੇ ਕਰੰਟ ਲਵਾਏ ਸਭਰਾ ਆਪਣੇ ਲਿਖਤਾਂ ਰਾਹੀਂ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਸੀ ਅਤੇ ਹੁਣ ਵੀ ਇਹ ਕੁਕਰਮ ਲਿਖਤਾਂ ਰਾਹੀਂ ਕਰ ਰਿਹਾ ਹੈ ਘੁੱਗੂ ਰੱਬ ਤੇ ਘੁੱਗੂ ਗੁਰੂ ਸਾਡੀ ਕਿਤਾਬ ਕਾਮਰੇਡ ਸਿੱਖਾਂ ਦੇ ਕੌਤਕ ਪੰਨਾ 84 ਤੇ ਲੇਖ ਹੈ ਘੁੱਗੂ ਰੱਬ ਅਤੇ ਘੁੱਗੂ ਗੁਰੂ ਇਸ ਲੇਖ ਵਿੱਚ ਅਸੀਂ ਲਿਖਿਆ ਸੀ ਕਿ ਜੇ ਮੇਰੀ ਇਸ ਲੋਕ ਵਿੱਚ ਰੱਬ ਨੇ ਜਾਂ ਗੁਰੂ ਨੇ ਸਹਾਇਤਾ ਨਹੀਂ ਕਰਨੀ ਮੇਰਾ ਕੋਈ ਦੁੱਖ ਦਰਦ ਨਹੀਂ ਵੰਡਾਉਣਾ ਮੇਰਾ ਕੋਈ ਰੋਗ ਦੂਰ ਨਹੀਂ ਕਰਨਾ ਤਾਂ ਮੈਂ ਅਜਿਹੇ ਘੁੱਗੂ ਰੱਬ ਅਤੇ ਘੁੱਗੂ ਗੁਰੂ ਕੋਲੋਂ ਕੀ ਲੈਣਾ ਹੈ ਜਦ ਕਿ ਗੁਰਬਾਣੀ ਦੱਸ ਰਹੀ ਹੈ ਕਿ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕਾ ਜੀ ਨਾਲ ਸਮਾਰੈ ਜਦ ਕਿ ਅਸੀਂ ਗੁਰਬਾਣੀ ਵਿੱਚੋਂ 10-12 ਪ੍ਰਮਾਣ ਦੇ ਕੇ ਸਿੱਧ ਕੀਤਾ ਸੀ ਕਿ ਪਰਮੇਸ਼ਰ ਅਤੇ ਗੁਰੂ ਆਪਣੇ ਸੇਵਕ ਸਿੱਖਾਂ ਦੀਆਂ ਅਰਦਾਸਾਂ ਨੇੜੇ ਹੋ ਕੇ ਸੁਣਦਾ ਹੈ ਤੇ ਸਹਾਈ ਹੋ ਕੇ ਦੁੱਖ ਕਲੇਸ਼ਾਂ ਦੀ ਨਿਵਰਤੀ ਕਰਦਾ ਹੈ ਪਰ ਮਿਸ਼ਨਰੀ ਕਾਲਜਾਂ ਵਾਲੇ ਇਸ ਇਹਨਾਂ ਗੱਲਾਂ ਨੂੰ ਅੰਧ ਵਿਸ਼ਵਾਸ ਮੰਨਦੇ ਹਨ ਕਾਮਰੇਡ ਸੁਖਿੰਦਰ ਸਿੰਘ ਸਭਰਾ ਨੇ ਆਪਣੀ 6ਵੀਂ ਕਿਤਾਬ ਦੇ ਪੰਨਾ 106 ਤੇ ਸਾਡੇ ਦਿੱਤੇ ਗੁਰਬਾਣੀ ਪ੍ਰਮਾਣ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਅਤੇ ਲੇਖ ਦੇ ਵਿਸ਼ਾ ਵਸਤੂ ਨੂੰ ਇੱਕ ਪਾਸੇ ਕਰਕੇ ਟਿੱਪਣੀ ਲਿਖੀ ਹੈ ਜਵਾਬ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫ ਨਦਰ ਸਰਾਫਾਂ ਆਇਆ ਭਾਈ ਕਮਰਾਜੀਤ ਸਿੰਘ ਬੁੱਢੇ ਤੋਤੇ ਦਾ ਪਾਜ ਉਗੜ ਗਿਆ ਰੱਬ ਨੂੰ ਘੁੱਗੂ ਕਹਿੰਦਾ ਹੈ ਅਤੇ ਗੁਰੂ ਨੂੰ ਵੀ ਇਹਨੇ ਘੁੱਗੂ ਲਿਖਿਆ ਹੈ ਐਸੀ ਵਿਵੇਕ ਬੁੱਧੀ ਦਾ ਮਾਲਕ ਸਭਰਾ ਹੈ ਕਿ ਲੇਖ ਦੇ ਵਿਸ਼ੇ ਨੂੰ ਛੱਡ ਕੇ ਲੇਖ ਦੇ ਨਾਮ ਨੂੰ ਹੀ ਲੇਖਕ ਦੇ ਸਿਰ ਮੜ ਦੇਵੇ ਇਸ ਤੋਂ ਵੱਡਾ ਝੂਠ ਤੇ ਕੁਫਰ ਕੀ ਹੋ ਸਕਦਾ ਹੈ ਜੇ ਫੇਰ ਵੀ ਆਪਣੇ ਆਪ ਨੂੰ ਇਹ ਗੁਰੂ ਦਾ ਸਿੱਖ ਕਹਾਉਂਦਾ ਹੈ ਅਤੇ ਇਸ ਦੇ ਦੁਬਈ ਵਾਲੇ ਜਾਂ ਹੋਰ ਸਮਰਥਕ ਇਸ ਨੂੰ ਗੁਰਮਤਿ ਦਾ ਮਹਾਨ ਗਿਆਤਾ ਆਖਦੇ ਹਨ ਤਾਂ ਫਿਰ ਗੁਰਬਾਣੀ ਦਾ ਫਰਮਾਨ ਹੈ ਨਾਉ ਫਕੀਰ ਹੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਧੇ ਕਾ ਨਾਉ ਪਾਰਖੂ ਏਵੈ ਕਰੈ ਗਵਾਉ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਕਿਤਾਬ 6ਵੀਂ ਪੰਨਾ 100 ਅੱਗੇ 50 ਸਫ਼ੇ ਤੇ ਫਿਰ ਦੁਬਾਰਾ ਸਿਰਲੇਖ ਤਰਕਸ਼ੀਲ ਕਿਵੇਂ ਬਣਿਆ ਲਿਖਿਆ ਹੈ ਕੌਤਕ ਕਾਮਰੇਡੀ ਸਿੱਖਾਂ ਦੇ ਪੰਨਾ 50 ਇੱਥੋਂ ਸਿੱਧ ਹੁੰਦਾ ਹੈ ਕਿ ਇਸ ਲੇਖਕ ਦੇ ਦਿਮਾਗ ਦਾ ਤਵਾਜ਼ਨ ਡਾਵਾਂਡੋਲ ਹੈ ਇਹ ਲੇਖ ਦਿਮਾਗ ਦਾ ਸੰਤੁਲਨ ਖੋ ਬੈਠਾ ਹੈ ਹਮੇਸ਼ਾ ਪੁਸਤਕਾਂ ਵਿੱਚ ਗੱਲਾਂ ਵਿਚਾਰਾਂ ਤਾਂ ਕਈ ਵਾਰ ਦੁਬਾਰਾ ਆ ਜਾਂਦੀਆਂ ਹਨ ਪਰ ਇਹਦੇ ਸਿਰਲੇਖ ਵੀ ਦੁਬਾਰਾ ਆ ਰਹੇ ਹਨ ਪਾਠਕ ਆਪ ਅੰਦਾਜ਼ਾ ਲਾਉਣ ਇਸ ਗੁਰਸਿੱਖਾਂ ਨੂੰ ਵਿਵੇਕਸ਼ੀਲਾਂ ਨੂੰ ਤਰਕਸ਼ੀਲ ਕਹਿੰਦਾ ਹੈ ਸਪਸ਼ਟੀਕਰਨ ਦਾਸ ਵੱਲੋਂ ਲਿਖੀ ਪੁਸਤਕ ਕਾਮਰੇਡੀ ਸਿੱਖਾਂ ਦੇ ਕੌਤਕ ਪੰਨਾ 32 ਉੱਪਰ 4 ਪੰਨਿਆਂ ਦਾ ਲੇਖ ਹੈ ਮੈਂ ਤਰਕਸ਼ੀਲ ਬਣ ਗਿਆ ਅਤੇ ਪੰਨਾ 40 ਤੋਂ 8 ਪੰਨਿਆਂ ਦਾ ਲੇਖ ਸ਼ੁਰੂ ਹੁੰਦਾ ਹੈ ਮੈਂ ਤਰਕਸ਼ੀਲ ਕਿਵੇਂ ਬਣਿਆ ਦੋਨੋਂ ਲੇਖਾਂ ਦਾ ਵਿਸ਼ਾ ਵਸਤੂ ਸ਼ਬਦਾਵਲੀ ਤੱਤ ਵੱਖਰੇ ਵੱਖਰੇ ਹਨ ਦੋਨਾਂ ਸਿਰਲੇਖਾਂ ਦੇ ਨਾਮ ਵੀ ਵੱਖਰੇ ਹਨ ਨੰਬਰ 1 ਮੈਂ ਤਰਕਸ਼ੀਲ ਬਣ ਗਿਆ ਇਸ ਲੇਖ ਵਿੱਚ ਤਰਕਸ਼ੀਲਾਂ ਦੀ ਸੋਚ ਅਤੇ ਵਰਤਾਰੇ ਬਾਰੇ ਦੱਸਿਆ ਹੈ ਨੰਬਰ 2 ਮੈਂ ਤਰਕਸ਼ੀਲ ਕਿਵੇਂ ਬਣਿਆ ਇਸ ਵਿੱਚ ਤਰਕਸ਼ੀਲ ਬਣਨ ਦੇ ਕਾਰਨਾਂ ਬਾਰੇ ਚਾਨਣ ਪਾਇਆ ਹੈ ਪਰ ਅਖੌਤੀ ਵਿਵੇਕਸ਼ੀਲ ਵਿਵੇਕਹੀਣ ਬੁੱਧੀ ਦੇ ਮਾਲਕ ਨੂੰ ਦੋਨੋਂ ਲੇਖ ਇੱਕੋ ਲੱਗਦੇ ਹਨ ਪ੍ਰਤੀਤ ਹੁੰਦਾ ਹੈ 20 ਸਾਲ ਦੀ ਸਰਵਿਸ ਵਿੱਚ ਧਰਤੀ ਦੇ ਜ਼ੋਰ ਦੀ ਪੈਰ ਦੀ ਅੱਡੀ ਮਾਰ ਕੇ ਆਪਣੇ ਅਫਸਰ ਨੂੰ ਸਲੂਟ ਮਾਰ ਮਾਰਦੇ ਦੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਤੇ ਬੁੱਧੀ ਫਿਰ ਗਈ ਇਸੇ ਲਈ ਵਿਗਿਆਨੀ ਨੂੰ ਗੁਰੂਆਂ ਤੋਂ ਭਗਤਾਂ ਤੋਂ ਗੁਰੂ ਕੇ ਪਿਆਰਿਆਂ ਪੰਥ ਪ੍ਰਮਾਣਿਤ ਗੁਰਸਿੱਖਾਂ ਤੋਂ ਵੱਡਾ ਸਮਝ ਰਿਹਾ ਹੈ ਸਭਰਾ ਦੀ ਕਿਤਾਬ ਸੁਖਮਣੀ ਦਰਸ਼ਨ ਦੇ ਪੰਨਾ 137 ਤੋਂ 139 ਤੱਕ ਦਿੱਤੇ ਵਿਗਿਆਨੀ ਅਤੇ ਇਹਨਾਂ ਦੀ ਕਾੜ ਨੂੰ ਗੌਰ ਨਾਲ ਵਿਚਾਰੀਏ ਤਾਂ ਕਿਸੇ ਗੁਰੂ ਵਿਅਕਤੀ ਜਾਂ ਭਗਤਾਂ ਨੇ ਇਹ ਵਿਗਿਆਨੀ ਕਾਡਾਂ ਕੱਢ ਕੇ ਦੁਨੀਆ ਦੀ ਸੇਵਾ ਨਹੀਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਾਈਡਰੋਜਨ ਆਕਸੀਜਨ ਲਿਥੀਅਮ ਬੇਰਮ ਆਦਿ ਨੂੰ ਬਣਾਉਣ ਦਾ ਕੋਈ ਤਰੀਕਾ ਨਹੀਂ ਦੱਸਿਆ ਗਿਆ sulphuric acid petrol petrol engine ਹਵਾਈ ਜਹਾਜ਼ ਬਣਾਉਣਾ ਟੈਲੀਫੋਨ ਮੋਬਾਈਲ ਟੈਲੀਸਕੋਪ ਆਦਿ ਚੀਜ਼ਾਂ ਬਣਾਉਣ ਬਾਰੇ ਕੁਝ ਵੀ ਨਹੀਂ ਲਿਖਿਆ ਤਾਂ ਤੇ ਸਭਰਾ ਦੀ ਕਸਵਟੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਵੀ ਵਿਗਿਆਨੀ ਸਾਹਮਣੇ ਫੇਲ ਹੋ ਗਏ ਨਿਊਟਨ ਗੈਲੀਲੀਓ ਵਰਗੇ ਵਿਗਿਆਨੀਆਂ ਦੇ ਬਣਾਏ ਫੋਰਸ ਆਫ ਗ੍ਰੈਵਿਟੀ ਅਤੇ ਐਕਸ਼ਨ ਆਫ ਮੋਸ਼ਨ ਦੇ ਫਾਰਮੂਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਦਰਜ ਨਹੀਂ ਤਾਂ ਤੇ ਵਿਗਿਆਨੀਆਂ ਦੀਆਂ ਕਿਤਾਬਾਂ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਭਰਾ ਦੇ ਸ਼ਰਾਰਤੀ ਦਿਮਾਗ ਨੇ ਤੁੱਛ ਸਾਬਤ ਕਰ ਦਿੱਤਾ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਕਿ ਗਲੀਲੀਓ ਨਿਊਟਨ ਦਾ ਸਿੱਖ ਹੈ ਫਿਰ ਜੇ ਇਹ ਵਾਰ-ਵਾਰ ਧੰਨ ਗੁਰੂ ਗ੍ਰੰਥ ਸਾਹਿਬ ਆਖਦਾ ਹੈ ਮਕਰ ਫਰੇਬ ਧੋਖਾ ਨਹੀਂ ਤਾਂ ਹੋਰ ਕੀ ਹੈ ਇਸ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮੇਸ਼ਰ ਅਤੇ ਪਰਮਾਰਥ ਦੀ ਗੱਲ ਕਰਦੀ ਹੈ ਤੇ ਵਿਗਿਆਨੀ ਪਦਾਰਥ ਦੀ ਗੱਲ ਕਰਦਾ ਹੈ ਗੁਰਬਾਣੀ ਦੱਸ ਰਹੀ ਹੈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਭਰਾ ਆਖਦਾ ਪੜ ਵਿਗਿਆਨ ਚੜ ਜਾ ਅਸਮਾਨ ਹਵਾਈ ਜਹਾਜ਼ ਜਿਸ ਦਿਨ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਇਸ ਦੀ ਜੁੰਡਲੀ ਦਾ ਵਸ ਚੱਲਿਆ ਤਾਂ ਸਾਰਿਆਂ ਗੁਰਦਾਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕਵਾ ਕੇ ਵਿਗਿਆਨ ਦੀਆਂ ਪੁਸਤਕਾਂ ਰੱਖ ਦੇਣਗੇ ਸੋਵੀਅਤ ਸੰਘ ਇਹੀ ਹੋਇਆ ਸੀ ਸਭ ਗਿਰਜੇ ਤੇ ਮਸੀਤਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ ਗੌਰਬਾਚੋਵ ਰਾਹੀਂ ਸੋਵੀਅਤ ਸੰਘ ਖਤਮ ਹੋਣ ਪਿੱਛੋਂ ਹੀ ਗਿਰਜਾ ਘਰਾਂ ਵਿੱਚ ਪ੍ਰਾਰਥਨਾ ਹੋਣ ਲੱਗੀਆਂ ਅਤੇ ਮਸਜਿਦਾਂ ਵਿੱਚ ਨਮਾਜ਼ ਪੜ੍ਹਨੀ ਸ਼ੁਰੂ ਹੋਈ